ਡਿਗਰੀ ਮੈਂ ਕੱਲ ਰੱਖਿਆ ਹੈ ਭਸਮ ਕਰੇ ਲਸ਼ਕਰ ਕੋਰ ਰੱਖਿਆ ਹੈ ਲੇਕਿਨ ਕੀਰੀ ਮੈਂ ਕੱਲ ਰੱਖਿਆ ਬਹੁਤ ਬਰੀਕ ਤੋਂ ਬਰੀਕ ਜਿਹੜੇ ਕੀੜੇ ਨੇ ਕੀੜੀਆਂ ਨੇ ਉਹਨਾਂ ਦੇ ਵਿੱਚ ਵੀ ਪੂਰੀ ਮਸ਼ੀਨ ਫਿੱਟ ਕੀਤੀ ਹੋਈ ਹੈ ਉਹਨਾਂ ਨੂੰ ਸਾਹ ਵੀ ਆਉਂਦਾ ਖੂਨ ਦਾ ਦੌਰਾ ਵੀ ਤਾਂ ਜੋ ਵੀ ਕੁਛ ਹੈ ਉਹਨਾਂ ਦੇ ਪੂਰੀ ਮਸ਼ੀਨ ਚੱਲਦੀ ਹੈ ਅੱਖਾਂ ਵੀ ਨੇ ਉਹਨਾਂ ਦੇ ਕੰਨ ਵੀ ਨੇ ਬਹੁਤ ਬਰੀਕ ਤੇ ਬਰੀਕ ਕੀ ਦੇ ਵਿੱਚ ਵੀ ਪੂਰੀ ਬਚੀ ਬਖਸ਼ੀ ਹੈ ਕੱਲ ਰੱਖਾ ਹੈ ਆਪਣੀ ਸ਼ਕਤੀ ਵੀ ਰੱਖੀ ਹੋਈ ਹੈ ਜਿਹੜੀ ਕਲਾ ਉਹ ਵੀ ਉਹਦੇ ਵਿੱਚ ਹੈ ਸ਼ਕਤੀ ਚਲਾਉਣ ਵਾਲੀ ਵੀ ਵਿੱਚ ਹੈ ਦੇਖਣ ਵਾਲੀ ਸੁਣਨ ਵਾਲੀ ਵੀ ਵਿੱਚ ਹੈ ਤੇ ਸਰੀਰ ਵੀ ਕਲਾ ਕਲੇ ਹਾਂ ਪਾਸਨ ਕਰੇ ਲਸ਼ਕਰ ਕੋੜ ਲੱਖ ਹੈ ਇੱਕ ਤਾਂ ਇਹ ਉਹਦੇ ਚ ਹੈ ਦਿੱਠੀ ਤੇ ਦਿੱਠੀ ਕੀੜੀ ਵਿੱਚ ਵੀ ਸਭ ਫਿੱਟ ਹੈ ਪੂਰੀ ਵਿਸ਼ੇਸ਼ੀ ਬਣਾਈ ਹੋਈ ਹੈ ਇਹ ਕੋਈ ਸ਼ਕਤੀ ਹੈ ਕਲਾ ਦੂਜੇ ਪਾਸੇ ਉਹਦੇ ਚ ਕਲਾ ਬੁੱਧ ਵਾਲਾ ਬੁੱਧ ਦੀ ਕਲਾ ਹੈ ਔਰ ਲਸ਼ਕਰ ਕਰੋੜਾਂ ਹੀ ਬੜੇ ਬੜੇ ਕਰੋੜਾਂ ਲੱਖਾਂ ਲਸ਼ਕਰ ਬ੍ਰਿਟਿਸ਼ ਪਾਸੋਂ ਵੀ ਕਰ ਦਿੰਦਾ ਹੈ ਜਾਂ ਰੱਖਦਾ ਕਿ ਕੀੜੀ ਨੂੰ ਬਰੀਕ ਤੇ ਬਰੀਕ ਨੂੰ ਵੀ ਬਚਾ ਕੇ ਰੱਖਦਾ ਨਹੀਂ ਪਰ ਉਸਨ ਦਾ ਜਾਂ ਮਾਰਦਾ ਤਾਂ ਕਰੋੜਾਂ ਲਸ਼ਕਰਾਂ ਨੂੰ ਮਾਰ ਦਿੰਦਾ ਕੀੜੀ ਨਹੀਂ ਮਾਰ ਸਕਦੀ ਲਸ਼ਕਰਾਂ ਨੂੰ ਕਈ ਕਹਿੰਦੇ ਵੀ ਇਹ ਕੀੜੀ ਉਹ ਲਸ਼ਕਰਾਂ ਨੂੰ ਮਾਰ ਦਿੰਦੀ ਉੱਥੇ ਹੀ ਕੀਤਾ ਸਾਰੇ ਨੂੰ ਕੀੜੀ ਕੋਲ ਮਾਰੂ ਤਾਂ ਹੁਕਮ ਨਾ ਬੜੀ ਐਸੀ ਕਿਹੜੀ ਕੋਈ ਨਹੀਂ ਹੈਗੀ ਜਿਹੜੀ ਕਿ ਲਸ਼ਕਰਾਂ ਨੂੰ ਮਾਰ ਹਾਂ ਲਸ਼ਕਰਾਂ ਨੂੰ ਮਾਰ ਐਸੀ ਕੋਈ ਹਿਸਟਰੀ ਨਹੀਂ ਨਾ ਕੋਈ ਐਸੀ ਗੱਲ ਸੱਚ ਹੈ ਹੁਕਮ ਨਾਲ ਜਮਣਾ ਬਣ ਜੇ ਕੀੜੀ ਗੱਲ ਕਰਦੀ ਹੈ ਫਿਰ ਹੁਕਮ ਇੱਥੋਂ ਨਿਕਲ ਜਾਂਦਾ ਹੈ ਹੁਕਮ ਜਿਹੜਾ ਹੈ ਹੁਕਮ ਦਾ ਫਿਰ ਗਾਇਬ ਹੋ ਗਿਆ ਜੇ ਕੀੜੀ ਮਾਰ ਦਿੰਦੀ ਹੈ ਤੇ ਤਾਂ ਕੀੜੀ ਸਮਰੱਥ ਹੋ ਗਈ ਲਸ਼ਕਰ ਕੋਟ ਲੱਖਾ ਉਹ ਭਸਮ ਕਰ ਸਕਦਾ ਹੈ ਲਖਣਾ ਬੜੇ ਬੜੇ ਮਤਲਬ ਅਰਥ ਕੋਈ ਇੱਕ ਆ ਜਾਂਦੇ ਨੇ ਉਚਾਲ ਰੋੜਾ ਥੱਲੇ ਦਬ ਜਾਂਦੇ ਨੇ ਕਿੰਨੇ ਵੀ ਦਬ ਸਕਦੇ ਹਾਂਜੀ ਜਿਸ ਕਾ ਸਾਸ ਮੈਂ ਕੱਢ ਤਾ ਆਪ ਤਾਂ ਕੋ ਰਾਖਤ ਬੇਕਰ ਹਾਸ ਜਿਹਦਾ ਨਹੀਂ ਚਾਹੁੰਦਾ ਸਾਹ ਕੱਢਣਾ ਜਿਹਨੂੰ ਮਾਰਨਾ ਨਹੀਂ ਚਾਹੁੰਦਾ ਉਹਨੂੰ ਹੱਥ ਆਪਣਾ ਦੇ ਕੇ ਜਿਵੇਂ ਆਪਾਂ ਕੋ ਹੱਥ ਦੇ ਲੈਨੇ ਉੱਤੇ ਉਹਨੂੰ ਆਪਣੇ ਹੁਕਮ ਨਾਲ ਹੱਥ ਉਹਦਾ ਹੁਕਮ ਹੀ ਉਹਨੂੰ ਆਪਣੇ ਸਪੈਸ਼ਲ ਹੁਕਮ ਨਾਲ ਬਚਾ ਲੈਂਦਾ ਸਪੈਸ਼ਲ ਧਿਆਨ ਦੇ ਕੇ ਆਪਣਾ ਹੱਥ ਦੇ ਕੇ ਰੱਖਣਾ ਮਤਲਬ ਹੈ ਪੂਰੇ ਧਿਆਨ ਨਾਲ ਉਹਨੂੰ ਬੁਝਾ ਲੈਣਾ ਮਾਨਸ ਜਦਲ ਹੁੰਦੇ ਨੇ ਐਕਸੀਡੈਂਟ ਹੁੰਦਾ ਨੇ ਕਿੰਨੀਆਂ ਰੇਲਾਂ ਦੇ ਵਿੱਚ ਬੱਸਾਂ ਦੇ ਵਿੱਚ ਬੰਦੇ ਮਰ ਜਾਂਦੇ ਨੇ ਛੋਟੇ ਛੋਟੇ ਬੱਚੇ ਮਰ ਜਾਂਦੇ ਨੇ ਕਹਿੰਦੇ ਕਹਿੰਦੇ ਪੱਲੇ ਤੋਂ ਸੀਟ ਥੱਲੇ ਵੜ ਗਿਆ ਸੀਟ ਤੇ ਵਿਚਾਰ ਰਹਿ ਗਿਆ ਸੀਟ ਉੱਚੀ ਸੀਗੀ ਬਿੱਲੀ ਤਾਂ ਹੋਈ ਪਰ ਬੱਚੇ ਤੇ ਸਵਾਰ ਨਹੀਂ ਪਿਆ ਬੱਚਾ ਬਸਾ ਰਹੀ ਮਰ ਗਿਆ ਸਾਸੋ ਰਖਤ ਲੇਕਰ ਅਸਲ ਤੇ ਸੀਟ ਉਹਨੇ ਆਪੇ ਨਹੀਂ ਮੁੜਨ ਦਿੱਤੀ ਸੀਟ ਤੇ ਦਵਾਦਾ ਪਿਆ ਹੋਊਗਾ ਸੀਟ ਤੇ ਉਹਨਾਂ ਦਵਾ ਪੈਣ ਨਹੀਂ ਦਿੱਤਾ ਮਾਇਆ ਫੇਰੀ ਰਾਜ ਰਾਮ ਆਇਆ ਫੇਰੀ ਉਹ ਫਿਰ ਐਸਾ ਅਚਰਜ ਗੱਲਾਂ ਐਸੀਆਂ ਹੋ ਜਾਂਦੀਆਂ ਮਾਨਸ ਜਤਨ ਕਰਤ ਕੋ ਭਾਂਤ ਇਸਕੇ ਕਰਤੱਵ ਵਿਰਸੇ ਜਾਤ ਦੇ ਜਤਨ ਕਰਤ ਬਹੁ ਭਾਂਤ ਆਦਮੀ ਬਹੁਤ ਹੀ ਕਰਦਾ ਇੱਕ ਦੂਜੇ ਨੂੰ ਮਾਰਨ ਦੇ ਬਹੁਤ ਕੰਮ ਸਵਾਰਨ ਦੇ ਬਗਾੜਨ ਦੇ ਜਤਨ ਕਰਦਾ ਰਹਿੰਦਾ ਉਹ ਤਾਂਤਰਿਕ ਨੇ ਜਿਹੜੇ ਉਹਨਾਂ ਦੀ ਗੱਲ ਆ ਜਿਹੜੇ ਤਾਂਤਰਿਕ ਕਰਦੇ ਨੇ ਤਾਂਤਰਿਕ ਵਿਦਿਆ ਅਸਲ 'ਚ ਉਹਨਾਂ ਦੀ ਉਹੀ ਜਤਨ ਕਰਦੇ ਨੇ ਹੋਰ ਕੌਣ ਕਰਦਾ ਜਤਨ ਇਹ ਲੜਾਈਆਂ ਲੜੀਆਂ ਹੁੰਦੇ ਨੇ ਜਤਨ ਇਸਕੇ ਕਰਤਵ ਵਿਰਸੇ ਜਾਤ ਕਰਤਵ ਤਾਂਤਰਿਕ ਦੀ ਗੱਲ ਹੈ ਕਰਤਵ ਜਿਹੜੇ ਕਰਦੇ ਨੇ ਉਹ ਇਦਾਂ ਨਹੀਂ ਹੋ ਸਕਦਾ ਕੁਝ ਕੋਈ ਮਾਰ ਨਹੀਂ ਸਕਦਾ ਕਿਸੇ ਇਸਕੇ ਕਰਤਵ ਦਰਸੇ ਜਾ ਉਹ ਜ਼ਹਿਰ ਵੀ ਜੇ ਵੇਦ ਵਿੱਚ ਜੇ ਬਚਣਾ ਤਾਂ ਉਲਟੀ ਆ ਜਾਵੇ ਅੱਤੇ ਜਾਣਾ ਨੇ ਮੈਂ ਜ਼ਹਿਰ ਖਾਲੀ ਇੱਕ ਮਰ ਗਿਆ ਦੋ ਵਜੇ ਉਹ ਹਸਪਤਾਲ ਚ ਨੇ ਉਹ ਨਹੀਂ ਮਰੇ ਰੈਜ਼ਿਸਟੈਂਸ ਪਾਵਰ ਵੀ ਤਾਂ ਅੱਡਾ ਅੱਡਾ ਲੋਕਾਂ ਦੀ ਜ਼ਹਿਰ ਪਹੁੰਚਾਉਣ ਦੀ ਖਾਣ ਦੀ ਵੱਖਰੀ ਵੱਖਰੀ ਹੈ ਕਿਸੇ ਨੂੰ ਉਲਟੀ ਆ ਜੇ ਨਹੀਂ ਬਲਦਾ ਤਾਂ ਸੌ ਇਸ ਇਸਕੇ ਕਰਤਵ ਵਿਰਸੇ ਜਾ ਮਾਰੇ ਨਾ ਰੱਖੇ ਅਵਰ ਨਾ ਕੋਏ ਸਰਬ ਜੀਆਂ ਦਾ ਰਾਖਾ ਸੋਏ ਮਾਰੇ ਨਾ ਰੱਖੇ ਜਦੋਂ ਮਾਰਨਾ ਚਾਹੁੰਦਾ ਰੱਖਣਾ ਨਹੀਂ ਚਾਹੁੰਦਾ ਹੋਰ ਕੋਈ ਨਹੀਂ ਆਵੇ ਹੈ ਤੇ ਤਾਂ ਜ਼ਿਆਦਾਤਰ ਹੱਥ ਰੱਖਿਆ ਪਰ ਜੇ ਮਾਰਨਾ ਚਾਹੁੰਦਾ ਫਿਰ ਵੀ ਆ ਪਈ ਹੈ ਹੋਰ ਨਹੀਂ ਕੋਈ ਵਿਚਾਲੇ ਮਾਰੇ ਨਾ ਰੱਖੇ ਅਵਰ ਨਾ ਕੋਈ ਹੋਰ ਕੋਈ ਨਹੀਂ ਹੈ ਸਰਬ ਜੀਆਂ ਦਾ ਰੱਖਾ ਸੋਈ ਜੇ ਰੱਖਣਾ ਹੋਵੇ ਸਰਬ ਜੀਆਂ ਦਾ ਰੱਖਾ ਵੀ ਆ ਪਈ ਹੈ ਮਾਰਨ ਵਾਲਾ ਵੀ ਆਪੇ ਤੇ ਸਰਬ ਜੀਆਂ ਦਾ ਰੱਖਾ ਵੀ ਆਪੇ ਜਦ ਨਹੀਂ ਬਚਾਉਣਾ ਚਾਹੁੰਦਾ ਬਚ ਨਹੀਂ ਸਕਦਾ ਕੋਈ ਜੇ ਮਾਰਨਾ ਨਹੀਂ ਚਾਹੁੰਦਾ ਕੋਈ ਮਾਰ ਨਹੀਂ ਸਕਦਾ जिसको आ रहे तो रखे कौन मारे ਆਪ तो ਰੱਖੇ कौन ਰੱਖੇ ਆਪ तो मारे कौन तो रखे आप तो मारे ਤੇ ਮਾਰੇ ਆਪ ਤਾਂ ਰੱਖੇ ਕੌਣ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਕਾਹੇ ਸੋਚ ਕਰੇ ਰੇ ਪ੍ਰਾਣੀ ਇੱਥੇ ਵੀ ਸੋਚ ਦਾ ਤੇ ਨਹੀਂ ਅਰਥ ਲਾ ਲਿਆ ਸੋਚ ਦਾ ਉੱਤੇ ਸੋਚ ਲਾਇਆ ਪਹਿਲਾਂ ਸੋਚੇ ਸੋਚਣਾ ਹੋਵੇ ਇਹ ਸੋਚ ਇਹ ਚੱਲਦੀ ਹੈ ਸੋਚ ਕਿਤੇ ਵੀ ਨਹੀਂ ਆ ਰਹੀ ਤਾਂ ਇਹ ਸੋਚ ਕਰੇ ਰੇ ਪ੍ਰਾਣੀ ਤੂੰ ਕਦੀ ਚਿੰਤਾ ਕਰਦਾ ਚਿੰਤਾ ਦੀ ਕੋਈ ਗੱਲ ਨਹੀਂ ਜਬ ਨਾਨਕ ਪ੍ਰਭ ਅਲਖ ਵਡਾਣੀ ਪ੍ਰਭ ਜਿਹੜਾ ਅਲਖ ਵਡਾਣੀ ਹੈ ਵੱਡਾ ਹੈ ਜਿਹੜਾ ਜਿਹਦੇ ਹੱਥ 'ਚ ਹੈ ਸਭ ਕੁਝ ਉਹਨੂੰ ਤੂੰ ਸਮਝਦਾ ਹੈ ਅਲਖ ਵਡਾਣੀ ਜਿਹੜਾ ਪ੍ਰਭ ਹੁਕਮ ਨੂੰ ਜਾਪੋ ਹੁਕਮ ਨੂੰ ਜਾਣੋ ਹੁਕਮ ਨੂੰ ਸਾਚੇ ਹੁਕਮ ਆਊਗਾ ਵਡਾਣੀ ਵਡਾਣੀ ਦਾ ਮਤਲਬ ਸਭ ਤੋਂ ਵੱਡਾ ਪ੍ਰਭ ਜਿਹੜਾ ਵਡਾਈ ਹੈ ਉਹ ਹੁਕਮ ਹੈ ਜਿਹੜਾ ਪ੍ਰਭ ਵਡਾਣੀ ਹੈ ਵੱਡਾ ਪ੍ਰਭ ਹੈ ਹੁਕਮ ਹੈ ਇੱਕ ਪ੍ਰਭ ਛੋਟਾ ਵੀ ਹੈ ਇੱਕ ਵਡਾਣੀ ਹੈ ਇੱਕ ਪ੍ਰਭ ਹੈ ਇੱਕ ਪ੍ਰਭੂ ਹੈ ਇੱਕ ਵਡਾਣੀ ਪ੍ਰਭ ਹੈ ਉਹ ਹੁਕਮ ਹੈ ਪ੍ਰਭੂ ਪੂਰਨ ਬ੍ਰਹਮਾ ਪ੍ਰਭ ਨਾਲ ਵਡਾਣੀ ਲੱਗਿਆ ਪ੍ਰਭ ਜਿਹੜਾ ਹੈਗਾ ਪ੍ਰਭੂ ਬਡਾਣੀ ਪ੍ਰਭ ਦੇ ਅੰਦਰ ਕੰਮ ਕਰਦਾ ਹੁਕਮ ਦੇ ਅੰਦਰ ਕਰਦਾ ਜਿਹੜਾ ਪ੍ਰਭ ਹੈ ਜਿਹੜਾ ਸਾਡਾ ਮੂਲ ਹੈ ਉਹ ਹੁਕਮ ਦੇ ਅੰਦਰ ਕੰਮ ਕਰਦਾ ਪੂਰਨ ਬ੍ਰਹਮ ਨਹੀਂ ਹੈ ਉਹ ਹੁਕਮ ਕੀ ਹੈ ਹੁਕਮ ਪੂਰਨ ਬ੍ਰਹਮ ਦਾ ਹੁਕਮ ਪੂਰਨ ਬ੍ਰਹਮ ਦਾ ਪ੍ਰਭ ਜਿਹੜਾ ਹੈਗਾ ਉਹ ਹੁਕਮ ਦੇ ਅੰਦਰ ਹੈ